ਨਿਤੀਏ ਆ ਜਾ ਕੀ ਹੋ ਗਿਆ ਬੇਬੇ ਮੈਂ ਤੇ ਨਾ ਤੂੰ ਤੰਗ ਆ ਕਿਉਂ ਕੀ ਹੋਇਆ ਬੇਬੇ ਪਤਾ ਨਹੀਂ ਕਿਹੜੀਆਂ ਫਰੈਂਡਾਂ ਨੇ ਇਹਨਾਂ ਦੀਆਂ ਜਿਨ੍ਹਾਂ ਨਾਲ ਫੋਨ ਤੇ ਹੱਸ ਹੱਸ ਕੇ ਗੱਲਾਂ ਕਰਦੇ ਰਹਿੰਦੇ ਨੇ ਵੇਲੇ ਇੱਕ ਵੇਲੇ ਉਹਨਾਂ ਨੂੰ ਮਿਲਣ ਤੁਰ ਜਾਂਦੇ ਨੇ ਹੂੰ ਬੇਬੇ ਮੈਂ ਲੱਖ ਕੋਸ਼ਿਸ਼ ਕੀਤੀ ਕਿ ਮੈਂ ਸ਼ੱਕ ਨਾ ਕਰਾਂ ਪਰ ਹੁਣ ਬੰਦੇ ਨੂੰ ਸ਼ੱਕ ਹੋ ਹੀ ਜਾਂਦਾ ਹੈ ਨਹੀਂ ਆ ਖਸਮਾਂ ਨੂੰ ਖਾਣੀਆਂ ਧੀਏ ਬੰਦੇ ਤੇ ਤੀਵੀਂ ਦਾ ਝਗੜਾ ਤਾਂ ਮੁੱਢ ਕਦੀਮ ਤੋਂ ਰਿਹਾ ਹੈ ਨਾਲ ਕਿਹੜੀ ਜਨਾਨੀ ਹੈ ਜਿਹੜੀ ਆਪਦੇ ਖਸਮ ਤੋਂ ਸੁਖੀ ਹੈ ਨਹੀਂ ਕਿਉਂ ਸੰਤੀਏ ਆਹੋ ਬੇਬੇ ਮੈਂ ਤਾਂ ਰੋਜ਼ ਝਾਂਬੀ ਲਾਉਣੀ ਆ ਮੋਇਆ ਡੱਟ ਵਾਂਗ ਬੋਤਲ 'ਚ ਹੀ ਵੜਿਆ ਰਹਿੰਦਾ ਬੁੱਚੜ ਜਿਆ ਕਿਸੇ ਥਾਂ ਦਾ ਹੂੰ 2 ਮਹੀਨੇ ਹੋ ਗਏ ਮੈਂ ਤਾਂ ਇਹਨਾਂ ਨੂੰ ਬੁਲਾਉਣਾ ਹੀ ਛੱਡਤਾ ਜੱਪੀਆਂ ਭਾਵੇਂ 50 ਪਾ ਲਈਏ ਸੋ ਲੱਗੇ ਜੇ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਹੋਵੇ ਗੱਲ ਸੁਣਤੀਏ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਠਾਕ ਹੋ ਜਾਊਗਾ ਤੂੰ ਇੱਕ ਗਾਣਾ ਸੁਣ ਤੇਰਾ ਮੂਡ ਠੀਕ ਹੋ ਜਾਊ ਨਹੀਂ ਨਿੱਕੀਏ ਨਹੀਂ ਉਹ ਕੀ ਕਹਿੰਦੀਆਂ ਹੁੰਦੀਆਂ ਤੁਸੀਂ ਅੰਗਰੇਜ਼ੀ ਚ ਬੇਬੇ keep calm and listen to Diljit Dosanjh ਯਾਓ ਬੜਾ ਕਿਊਟੂ ਜਿਹਾ ਮੁੰਡਾ ਹੈ ਨਹੀਂ ਬਿਲਕੁਲ ਤੇਰੇ ਪਾਪੇ ਵਰਗਾ ਉਹਦਾ ਗਾਣਾ ਸੁਣ ਨਹੀਂ ਕੁੜੀਓ ਨਹੀਂ ਆਓ ਨਹੀਂ ਨਹੀਂ ਆਪਾਂ ਭੱਜੋ ਸਾਰੀਆਂ ਨਹੀਂ ਇਸ ਚਬਾਰੇ ਨੂੰ ਬਣਾ ਦਈਏ ਆਪਾਂ ਡਿਸਕੋ ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ ਜਰੀਆਂ ਨਹੀਂ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ ਜਰੀਆਂ ਨਹੀਂ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ ਵੇ ਪੋਟਾ ਪੋਟਾ ਪਿੰਜਿਆ ਪਿਆ ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂ ਵੇ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ रात ਲੱਗਦੀ ਨੂੰ ਵੇ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ ਵੇ ਦਿਲ ਤੇਰਾ ਕਾਲਾ ਮੁੰਡਿਆ ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ ਕਹਿੰਦੀਆਂ ਨਹੀਂ ਜਾਂਦੀਆਂ ਫਰਕ ਮੈਥੋਂ ਤੇਰੀਆਂ ਉਹ ਹੋਸ਼ ਹੈ ਕਿ ਨਹੀਂ ਤੈਨੂੰ ਮੈਂ ਸਾਰੇ ਘਰ 'ਚ ਲੱਭੀ ਜਾਣਾ ਤੂੰ ਇੱਥੇ ਸ਼ਦੈਣਾ ਵਾਂਗੂ ਨੱਚੀ ਜਾ ਕਿਉਂ ਕੀ ਹੋਇਆ ਆ ਹਮੇਸ਼ਾ ਖਿਜਦੀ ਰਹਿਨੀ ਆ ਕਿ ਮੈਨੂੰ ਫਰਿੰਡਾਂ ਦੇ ਫੋਨ ਆਨੇ ਆ ਫਰਿੰਡਾਂ ਦੇ ਫੋਨ ਆਨੇ ਆ ਮੈਂ ਕਿਹਾ ਤੈਨੂੰ ਫਰਿੰਡਾਂ ਮਿਲਾ ਹੀ ਦਵਾਂ ਆ ਜਾਓ ਭਾਈ ਗਗਨ ਸਿਮਰਨ ਤੇ ਬੀਤੀ ਉਹ ਖੁਸ਼ ਹੈ ਹੁਣ ਹੁਣ ਤੇ ਨਹੀਂ ਨਾ ਕਰੇਗੀ ਸ਼ੱਕ ਤੇ ਦਿਲ ਕੌਣ ਓਹੋ ਮੈਂ ਭੁੱਲ ਹੀ ਗਿਆ ਉਹ ਆਪਣਾ ਦਿਲਜੀਤ ਉਹ ਦਸਾਂਝ ਉਹ ਆ ਜਾ ਭਾਈ ਮਿਲ ਲੈ ਤੂੰ ਵੀ ਭਾਬੀ ਨੂੰ ਆ ਜਾ ਲੋ ਮਿਲ ਲੋ ਅਸੀਂ ਸਸਿਗਾ ਆ ਦੰਦੀਆਂ ਨਾ ਕੱਢ ਚੱਲ ਫੋਟੋ ਕਰਾ ਸਾਡੀ ਫੈਮਿਲੀ ਨਾਲ ਓ ਸੌਰੀ